ਵਾਸਤੇ ਆਪਾਂ ਸਾਰੇ ਇਕੱਠੇ ਹੋਏ ਹਾਂ ਸੋ ਮਹਾਂਪੁਰਸ਼ੋ ਮੇਰੇ ਤੋਂ ਪਹਿਲਾਂ ਆਪ ਜੀ ਨੇ ਬੜੇ ਬੜੇ ਲਾਇਕ ਉੱਚ ਕੋਟੀ ਦੇ ਵਿਦਵਾਨਾਂ ਨੂੰ ਸੁਣਿਆ ਹੈ ਪ੍ਰਬੰਧਕਾਂ ਦੇ ਹੁਕਮ ਅਨੁਸਾਰ ਇਹਨਾਂ ਦੀ ਕਿਰਪਾ ਦਾ ਸਦਕਾ ਸਾਨੂੰ ਕੋਈ ਸਮਾਂ ਜਿਹੜਾ ਆਪ ਜੀ ਦੇ ਚਰਨਾਂ ਵਿੱਚ ਹਾਜ਼ਰੀ ਲਾਉਣ ਵਾਸਤੇ ਮਿਲ ਚੁੱਕਾ ਹੈ ਸੋ ਆਪ ਜੀ ਦੇ ਚਰਨਾਂ ਵਿੱਚ ਅਸੀਂ ਹਾਜ਼ਰੀ ਲਾਉਣੀ ਹੈ ਆਪਣੀ ਸੰਥਾ ਪੜ੍ਹ ਕੇ ਤੁਹਾਨੂੰ ਸੁਣਾਉਣੀ ਹੈ ਇਸ ਕਰਕੇ ਸਾਰੇ ਗੱਜ ਕੇ ਇੱਕ ਵਾਰੀ ਫੇਰ ਆਖੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਨਾਮ ਲਿਆ ਕਹਿੰਦੇ ਹਨ ਜਿੰਨੀ ਤੁਧ ਨੂੰ ਧਨ ਕਹਿਆ ਤਿੰਨ ਜਮ ਨੇੜ ਨਾ ਆਇਆ ਜਮ ਕਹਿੰਦੇ ਨੇ ਨੇੜੇ ਨਹੀਂ ਆ ਸਕਦਾ ਇੱਕ ਵਾਰੀ ਫੇਰ ਕਹਿ ਲਓ ਧੰਨ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਆ ਜਿਹੜਾ ਦਿਹਾੜਾ ਆਪਾਂ ਸਾਰੇ ਇਕੱਤਰ ਹੋ ਕੇ ਮਨਾ ਰਹੇ ਹਾਂ ਇਹ ਸਤਜੁਗ ਤੋਂ ਚੱਲਿਆ ਆ ਰਿਹਾ ਹੈ ਜਿਹੜਾ ਇਹ ਦਿਹਾੜਾ ਉਹ ਦਿਹਾੜਾ ਹੈ ਜਿਹਦੇ ਉੱਤੇ ਯਾਦ ਕਰੀਦਾ ਆਪਾਂ ਧਰਮ ਨੂੰ ਤੇ ਅਧਰਮ ਨੂੰ ਸੱਤ ਦੀ ਤੇ ਅਸੱਤ ਦੀ ਵਿਚਾਰ ਇੱਕ ਪਾਸੇ ਦੇਵਤਾ ਬੁੱਧੀ ਵਾਲਾ ਤੇ ਇੱਕ ਪਾਸੇ ਦੈਂਤ ਬੁੱਧੀ ਵਾਲਾ ਇਨਸਾਨ ਦੋਵਾਂ ਦੀ ਆਪਸ ਦੇ ਵਿੱਚ ਤਕਰਾਰ ਹੋਈ ਤੇ ਫਿਰ ਜਿੱਤ ਕਿਸ ਦੀ ਹੋਈ ਤੇ ਇਸ ਚੀਜ਼ ਦੀਆਂ ਵਿਚਾਰਾਂ ਕਰਨ ਵਾਸਤੇ ਤੇ ਇਸ ਦਿਨ ਨੂੰ ਯਾਦ ਕਰਨ ਵਾਸਤੇ ਆਪਾਂ ਸਾਰੇ ਇਕੱਤਰ ਹੋਏ ਹਾਂ ਭਾਈ ਗੁਰਦਾਸ ਜੀ ਕਹਿੰਦੇ ਨੇ ਘਰ ਹਰਨ ਹਰਨਾਕਸ ਦੈਂਤ ਦੇ ਕਲਰ ਕਵਲ ਭਗਤ ਪ੍ਰਹਿਲਾਦ ਜਿੱਥੋਂ ਇਹ ਮੁੱਢ ਵੱਜਾ ਇਸ ਦਿਨ ਦਾ ਉਹ ਕਹਿੰਦੇ ਨੇ ਪ੍ਰਲਾਦ ਜਿਹੜਾ ਸੀ ਉਹ ਕਲਰ ਕਮਲ ਵਾਂਗੂ ਜਿਸ ਤਰ੍ਹਾਂ ਕਲਰ ਦੇ ਵਿੱਚ ਕੋਈ ਕਮਲ ਦਾ ਫੁੱਲ ਜਿਹੜਾ ਕਮੀਆਂ ਦਾ ਫੁੱਲ ਜਿਹੜਾ ਹੁੰਦਾ ਉਹ ਖਿੜਿਆ ਹੋਵੇ ਇਸ ਵੱਤ ਸੀ ਇਹ ਗੱਲ ਕਿ ਕਿ ਇੱਕ ਦੈਂਤ ਦੇ ਘਰ ਇੱਕ ਭਗਤ ਨੇ ਜੰਮ ਪੈਣਾ ਸੋ ਇਹ ਗੱਲ ਜਿਹੜੀ ਸੀ ਉਹਦੇ ਪਿਤਾ ਨੂੰ ਨਹੀਂ ਚੰਗੀ ਲੱਗੀ ਜਿਹੜਾ ਰਾਮ ਦਾ ਨਾਮ ਲੈਂਦਾ ਉਹਦਾ ਪੁੱਤਰ ਪਰ ਉਹਨੂੰ ਚੰਗੀ ਨਹੀਂ ਲੱਗੀ ਤੇ ਸੂਰਜ ਪ੍ਰਕਾਸ਼ ਵਿੱਚ ਆਉਂਦਾ ਕਿ ਇਹ ਗੱਲ ਜਿਹੜੀ ਹੈ ਇਹ ਹੋਈ ਕਿਸ ਤਰ੍ਹਾਂ ਕੱਲਰ ਦੇ ਵਿੱਚ ਤੇ ਕੋਈ ਹੋਰ ਚੰਗਾ ਰੁੱਖ ਦਰਖਤ ਜਾਂ ਕਰੀੜ ਵਰਗੇ ਕੰਡਿਆਂ ਵਾਲਾ ਦਰਖਤ ਵੀ ਨਹੀਂ ਹੁੰਦਾ ਕਮਲ ਕਿਸ ਤਰ੍ਹਾਂ ਪੈਦਾ ਹੋ ਗਿਆ 5 ਮਿੰਟ ਵਾਸਤੇ ਆਪ ਜੀ ਦੇ ਚਰਨਾਂ ਵਿੱਚ ਅਰਜ ਕਰਾਂਗੇ ਕਿ ਸੂਰਜ ਪ੍ਰਕਾਸ਼ ਵਿੱਚ ਆਉਂਦਾ ਹੈ 18 ਅੰਸੂ ਵਿੱਚ ਇੱਕ ਦਿਵਸ ਗਇਓ ਨਿਜਨਾਰ ਤੀਰ ਉਹ ਜਿਹੜਾ ਰਾਖਸ਼ ਸੀ ਨਾ ਉਹ ਦ્વੈਤ ਭਾਵ ਰੱਖਦਾ ਸੀ ਵੈਰ ਭਾਵ ਰੱਖਦਾ ਸੀ ਵਿਸ਼ਨੂੰ ਭਗਵਾਨ ਦੇ ਨਾਲ ਉਹਦਾ ਕਾਰਨ ਸੀ ਕਿ ਉਹਦੇ ਭਰਾ ਨੂੰ ਮਾਰਿਆ ਹੋਇਆ ਸੀ ਵਿਸ਼ਨੂੰ ਭਗਵਾਨ ਨੇ ਇਹ ਮੈਂ ਜ਼ਿਆਦਾ ਵਿਸਥਾਰ ਦੇ ਵਿੱਚ ਨਹੀਂ ਜਾਣਾ ਉਹਨੂੰ ਮਾਰਿਆ ਹੋਇਆ ਤੇ ਜਿਹਦਾ ਮਹਾਂਪੁਰਸ਼ ਉਹ ਭਰਾ ਮਾਰਿਆ ਹੋਵੇ ਉਹਦਾ ਮਨ ਜਿਹੜਾ ਉਹਦੇ ਵਾਸਤੇ ਕੀ ਕੁਝ ਸੋਚਦਾ ਮਨ ਦੇ ਵਿੱਚ ਕੀ ਉਹਦੀ ਬਿਰਤੀ ਹੁੰਦੀ ਹੈ ਉਸ ਆਦਮੀ ਦੇ ਪ੍ਰਤੀ ਕਿਸ ਤਰ੍ਹਾਂ ਦੀ ਉਹਦੀ ਭਾਵਨਾ ਹੁੰਦੀ ਹੈ ਆਪ ਸਾਰੇ ਜਾਣੂ ਹੋ ਸੋ ਵੈਰ ਭਾਵ ਦੇ ਨਾਲ ਮਨ ਦੇ ਵਿੱਚ ਸੋਚਦਾ ਕਿ ਮੈਂ ਵਿਸ਼ਨੂੰ ਨੂੰ ਨਹੀਂ ਛੱਡਣਾ ਜੇ ਕਿਤੇ ਮੇਰੀ ਟੇਟੇ ਚੜ ਗਿਆ ਤੇ ਮੈਂ ਉਹਨੂੰ ਮਾਰ ਦੇਣਾ ਮੈਂ ਉਹਨੂੰ ਖਤਮ ਕਰ ਦੇਣਾ ਇਸ ਤਰ੍ਹਾਂ ਸੋਚਦਾ 24 ਘੰਟੇ ਉਹਨੂੰ ਇਹੋ ਹੀ ਮਨ ਦੇ ਵਿੱਚ ਇਹ ਗੱਲ ਵਸੀ ਰਹਿੰਦੀ ਹੈ ਸਦਾ ਕਿ ਮੈਂ ਵਿਸ਼ਨੂੰ ਤੋਂ ਬਦਲਾ ਕਿਸ ਤਰ੍ਹਾਂ ਲਵਾਂ ਆਪਣੇ ਭਰਾ ਦੀ ਮੌਤ ਦਾ ਇਸ ਤਰ੍ਹਾਂ ਕਰਦਿਆਂ ਕਰਦਿਆਂ ਇਸੇ ਬਿਰਤੀ ਦੇ ਵਿੱਚ ਉਹ ਕਹਿੰਦੇ ਨੇ ਆਪਣੀ ਇਸਤਰੀ ਕੋਲ ਗਿਆ ਰਣਵਾਸ ਵਿੱਚ ਗਿਆ ਤੇ ਭਾਈ ਸਾਹਿਬ ਜੀ ਲਿਖਦੇ ਨੇ ਗਿਆਨੀ ਸੰਤੋਖ ਸਿੰਘ ਜੀ ਉਹ ਕਹਿੰਦੇ ਨੇ ਇੱਕ ਦਿਵਸ ਗਇਓ ਨਿਜਨਾਰ ਤੀਰ ਤੇ ਆਪਣੇ ਸਰੀਰ ਦਾ ਕਹਿੰਦੇ ਨੇ ਸੁਜ ਸਜ ਨਿਜ ਅੰਗ ਵੀਰ ਆਪਣੇ ਅੰਗਾਂ ਨੂੰ ਮਤਲਬ ਚੰਗੀ ਤਰ੍ਹਾਂ ਸ਼ਿੰਗਾਰਿਆ ਹੋਇਆ ਹੈ ਭਾਵ ਕਿ ਰਣਵਾਸ ਦੇ ਵਿੱਚ ਜਾਣਾ ਸੀ ਤੇ ਉਸ ਹਿਸਾਬ ਨਾਲ ਹੀ ਜਾਣਾ ਸੀ ਕਿ ਕਿਸੇ ਨੂੰ ਚੰਗਾ ਨਜ਼ਰ ਆਵਾਂ ਉਸ ਹਿਸਾਬ ਨਾਲ ਤੇ ਕਹਿੰਦੇ ਨੇ ਨਿਜ ਨਾਰ ਤੀਰ ਆਪਣੀ ਇਸਤਰੀ ਦੇ ਕੋਲ ਗਿਆ ਤੇ ਆਪਣੀ ਇਸਤਰੀ ਦੇ ਨਾਲ ਉਸ ਦਿਨ ਕਹਿੰਦੇ ਨੇ ਉਹ ਵਿਹਾਰ ਕੀਤਾ ਤੇ ਉਸ ਟਾਈਮ ਤੇ ਕਹਿੰਦੇ ਨੇ ਬਿਰਤੀ ਸੀ ਉਹਦੇ ਨਾਲ ਭਗਵਾਨ ਵਿਸ਼ਨੂੰ ਭਗਵਾਨ ਦੇ ਨਾਲ ਚਰਨਾਂ ਦੇ ਨਾਲ ਜੁੜੀ ਹੋਈ ਹੈ ਚਰਨਾਂ ਦੇ ਨਾਲ ਨਹੀਂ ਭਾਵੇਂ ਵੈਰ ਭਾਵ ਨਾਲ ਹੀ ਜੁੜੀ ਹੋਈ ਹੈ ਪਰ ਉਹ ਜਿਹੜਾ ਮਨ ਸੀ ਨਾ ਉਹਦੇ ਚਰਨਾਂ ਦੇ ਨਾਲ ਲੱਗਾ ਹੋਇਆ ਮਹਾਂਪੁਰਸ਼ੋ ਜਿਹੜਾ ਅੰਮ੍ਰਿਤ ਹੁੰਦਾ ਨਾ ਭਾਵੇਂ ਉਹਨੂੰ ਜਾਣ ਕੇ ਖਾ ਲਵੇ ਪੀ ਲਵੇ ਤੇ ਭਾਵੇਂ ਅਣਜਾਣੇ ਵਿੱਚ ਪੀ ਲਵੇ ਉਹਨੇ ਅਮਰ ਕਰਨਾ ਹੀ ਕਰਨਾ ਹੈ ਇਸੇ ਤਰ੍ਹਾਂ ਹੀ ਜ਼ਹਿਰ ਜੇ ਉਹਨੂੰ ਜਾਣਦਿਆਂ ਹੋਇਆਂ ਪੀ ਲਈਏ ਕਿ ਆ ਜ਼ਹਿਰ ਹੈ ਤਾਂ ਵੀ ਉਹਨੇ ਮਾਰ ਦੇਣਾ ਜੇ ਅਣਜਾਣੇ ਵਿੱਚ ਪੀ ਲਿਆ ਅੰਦਰ ਚਲਾ ਗਿਆ ਤੇ ਉਹਨੇ ਵੀ ਮਾਰ ਦੇਣਾ ਇਸੇ ਤਰ੍ਹਾਂ ਮਹਾਂਪੁਰਸ਼ੋ ਉਹ ਮਨ ਜਿਹੜਾ ਬਣਿਆ ਹੋਇਆ ਸੀ ਭਗਵਾਨ ਦੇ ਨਾਲ ਜੁੜਿਆ ਹੋਇਆ ਸੀ ਤੇ ਉਸ ਵਕਤ ਐਸਾ ਸਮਾਂ ਬਣਿਆ ਕਿ ਜਿਹੜੀ ਇਹਦੀ ਰਾਣੀ ਸੀ ਨਾ ਸਮਾਂ ਪਾ ਕੇ ਉਹ ਗਰਭਵਤੀ ਹੋਈ ਤੇ ਉਸ ਦਿਨ ਤੋਂ ਹੀ ਤੇ ਉਹਦਾ ਅਸਰ ਇਹ ਹੋਇਆ ਕਿ ਜਿਹੜਾ ਭਗਤ ਪ੍ਰਹਲਾਦ ਸੀ ਜਿਸ ਤਰ੍ਹਾਂ ਦੀ ਉਹਨੇ ਆਪਣੇ ਪਿਤਾ ਦੀ ਜਿਸ ਤਰ੍ਹਾਂ ਭਾਵਨਾ ਹੁੰਦੀ ਹੈ ਨਾ ਉਸੇ ਤਰ੍ਹਾਂ ਦਾ ਅੱਗੋਂ ਬੱਚਾ ਪੈਦਾ ਹੁੰਦਾ ਹੈ ਤੇ ਉਹ ਭਗਵਾਨ ਦੇ ਨਾਲ ਬਿਰਤੀ ਜੁੜਨ ਕਰਕੇ ਉਹ ਜਿਹੜਾ ਉਹਦੇ ਘਰ ਬੱਚਾ ਪੈਦਾ ਹੋਣਾ ਸੀ ਦੈਤ ਦੇ ਘਰ ਬੱਚਾ ਪੈਦਾ ਹੋਣਾ ਸੀ ਉਹ ਭਗਤ ਜੰਮ ਪਿਆ ਇਸੇ ਕਰਕੇ ਮਹਾਂਪੁਰਸ਼ੋ ਕਹਿੰਦੇ ਨੇ ਭਗਤ ਜੀ ਕੇ ਭਾਈ ਗੁਰਦਾਸ ਜੀ ਕਹਿੰਦੇ ਨੇ ਕੱਲਰ ਕੱਲਰ ਕਵਲ ਭਗਤ ਪ੍ਰਹਿਲਾਦ ਜਿਸ ਤਰ੍ਹਾਂ ਕੱਲਰ ਦੇ ਵਿੱਚ ਕਵਲ ਪੈਦਾ ਹੋ ਗਿਆ ਇਸੇ ਤਰ੍ਹਾਂ ਇਹ ਅਨਹੋਣੀ ਜੀ ਗੱਲ ਹੋਈ ਨਾ ਮੁਮਕਨ ਚੀਜ਼ ਸੀ ਪਰ ਇਹ ਮੁਮਕਨ ਬਣ ਗਈ ਇਸ ਕਰਕੇ ਉਹਨੇ ਜਨਮ ਲੈਣ ਤੋਂ ਬਾਅਦ ਰਾਮ ਰਾਮ ਦਾ ਨਾਮ ਜਪਣਾ ਸ਼ੁਰੂ ਕਰ ਦਿੱਤਾ ਇਹ ਕਹਿੰਦਾ ਸੀ ਹੈ ਵੀ ਹਰਨਾਕਿਸ਼ ਤੇ ਹੋਸੀ ਵੀ ਹਰਨਾਕਿਸ਼ ਕੋਈ ਹੋਰ ਨਹੀਂ ਦੁਨੀਆ ਤੇ ਕੋਈ ਭਗਵਾਨ ਨਹੀਂ ਕੋਈ ਰਾਮ ਨਹੀਂ ਕੋਈ ਕੁਛ ਨਹੀਂ ਮੈਂ ਹੀ ਹਾਂ ਆਪਣਾ ਹੀ ਨਾਮ ਜਪਾਉਂਦਾ ਹੁੰਦਾ ਸੀ ਇਸ ਤਰ੍ਹਾਂ ਤੇ ਉਹ ਘਰੋਂ ਹੀ ਪੈਦਾ ਹੋ ਕੇ ਬੱਚਾ ਬਾਲਗ ਛੋਟਾ ਜਿਹਾ ਤੇ ਰਾਮ ਨਾਮ ਜਪਦਾ ਹੈ ਰਾਮ ਨਾਮ ਜਪਦਾ ਹੈ ਇੱਕ ਕਥਾ ਇਹ ਵੀ ਆਉਂਦੀ ਹੈ ਕਿ ਕਮਿਹਾਰੀ ਦੇ ਉਹ ਜਿਹੜਾ ਆਵਾ ਸੀ ਨਾ ਘੜਿਆਂ ਦਾ ਮਟਕਿਆਂ ਦਾ ਉਹਦੇ ਵਿੱਚ ਕਿਤੇ ਬਿੱਲੀ ਦੇ ਬੱਚੇ ਸਨ ਛੋਟੇ ਛੋਟੇ ਉਹਨੇ ਵੇਖ ਲਏ ਅੱਗ ਲਾਉਣ ਤੋਂ ਬਾਅਦ ਹੁਣ ਕੱਢ ਨਹੀਂ ਸੀ ਸਕਦੀ ਤੇ ਉਹ ਰਾਮ ਰਾਮ ਜਪਦੀ ਹੈ ਪ੍ਰਲਾਦ ਭਗਤ ਵਿੰਦਾ ਤੇ ਪੁੱਛਦਾ ਮਾਂ ਤੂੰ ਰਾਮ ਨਾਮ ਜਪ ਰਹੀ ਹੈ ਕਿਉਂ ਜਪ ਰਹੀ ਹੈ ਕਹਿੰਦੀ ਰਾਮ ਨਾਮ ਤੇ ਜਪਣਾ ਹੀ ਚਾਹੀਦਾ ਪਰ ਮੈਂ ਇਸ ਕਰਕੇ ਇਸ ਵਕਤ ਮੈਂ ਨਿਮਿਤ ਭਗਤੀ ਕਰ ਰਹੀ ਹਾਂ ਮੇਰਾ ਕੋਈ ਕਾਰਨ ਹੈ ਇਹਨਾਂ ਪੁੱਛਿਆ ਕੀ ਕਹਿੰਦੀ ਆ ਜਿਹੜੇ ਬਾਲਕ ਨੇ ਨਾ ਬਲ ਦੀ ਅੱਗ ਦੇ ਵਿੱਚੋਂ ਬਚ ਜਾਣਗੇ ਰਾਮ ਦਾ ਨਾਮ ਲਿਆ ਕਹਿੰਦਾ ਹੈ ਐਡਾ ਵੱਡਾ ਰਾਮ ਦਾ ਨਾਮ ਮੇਰੇ ਕਹਿਣ ਤੋਂ ਭਾਵ ਕਿ ਉਹ ਰਾਮ ਦਾ ਨਾਮ ਉਹ ਜਪਦੀ ਰਹੀ ਉਸ ਤੋਂ ਬਾਅਦ ਜਦੋਂ ਆਵਾ ਠੰਡਾ ਹੋਇਆ ਪੱਠਾ ਠੰਡਾ ਹੋ ਗਿਆ ਤੇ ਉਸੇ ਤਰ੍ਹਾਂ ਹੀ 9 ਬਰ 9 ਬਿੱਲੀ ਤੇ ਉਸ ਦੇ ਬੱਚੇ ਜਿਹੜੇ ਨੇ ਉਸੇ ਤਰ੍ਹਾਂ ਹੀ ਨਿਕਲੇ ਹਨ ਪਾਸ਼ਾ ਕਹਿੰਦੇ ਨੇ ਜਲਹ ਨਾ ਡੋਬੈ ਗੁਰ ਪ੍ਰਸਾਦ ਜਲੈ ਨਾ ਡੋਬੇ ਗੁਰ ਪ੍ਰਸਾਦ ਜਲੈ ਨਾ ਡੋਬੇ ਗੁਰ ਪ੍ਰਸਾਦ ਜਲੈ ਨਾ ਡੋਬੇ ਗੁਰ ਪ੍ਰਸਾਦ ਜਲੈ ਨਾ ਡੋਬੇ डूबे गोर परताप ना डूबे गोर प्रसाद जले ना डूबे गोर प्रसाद जले ना डूबे गोर परताप जले ना डूबे गोर परताप ਜਲ ਅਗਨੀ ਵਿੱਚ ਕੱਤਿਆ ਜਲ ਅਗਨੀ ਵਿੱਚ ਕੱਤਿਆ ਜਲ ਅਗਨੀ ਜਲ ਅਗਨੀ ਵਿੱਚ ਕੱਤਿਆ ਜਲ ਅਗਨੀ ਜਲੇ ਨਾ ਡੂਬੇ ਗੁਰ ਪ੍ਰਤਾਪ ਜਲੇ ਨਾ ਡੂਬੇ ਗੁਰ ਪ੍ਰਤਾਪ ਜਲੇ ਨਾ ਡੂਬੇ ਗੁਰ ਪ੍ਰਤਾਪ ਜਲੇ ਨਾ ਡੂਬੇ ਗੁਰ ਪ੍ਰਤਾਪ ਜਲੇ ਨਾ ਡੂਬੇ ਵਾਹ ਵਾਹ ਦੇ ਨਾਲ ਗੁਰੂ ਦੀ ਕਿਰਪਾ ਕੈਸੀ ਚੀਜ਼ ਹੈ ਕਹਿੰਦੇ ਨੇ ਗੁਰ ਪ੍ਰਸਾਦ ਪਰਮ ਪਦ ਪਾਇਆ ਸੁਕੇ ਕਾਸਟ ਹਰਿਆ ਸੁੱਕੀ ਹੋਈ ਲੱਕੜੀ ਕਹਿੰਦੇ ਨੇ ਹਰੀ ਹੋ ਸਕਦੀ ਹੈ ਹਰ ਕਾ ਨਾਮ ਧਿਆਏ ਕੈ ਹੋ ਹਰਿਆ ਭਾਈ ਹਰੀ ਦਾ ਨਾਮ ਜਿਹੜਾ ਹੈ ਗੁਰੂ ਦੀ ਕਿਰਪਾ ਜਿਹੜੀ ਹੈ ਉਹ ਕਹਿੰਦੇ ਨੇ ਸੁੱਕੀ ਕਸ਼ਟ ਨੂੰ ਵੀ ਸੁੱਕੀ ਲੱਕੜੀ ਨੂੰ ਵੀ ਹਰਿਆ ਕਰ ਸਕਦੀ ਹੈ ਇਹ ਚੀਜ਼ ਇਹ ਤਾਕਤ ਜਿਹੜੀ ਹੈ ਸੋ ਮੈਂ ਅਰਜ ਕਰ ਰਿਹਾ ਸਾਂ ਕਿ ਉਹ ਬਿੱਲੀ ਦੇ ਬੱਚੇ ਜਿਹੜੇ ਨੇ ਉਹ ਗੁਰੂ ਦੀ ਕਿਰਪਾ ਦੇ ਨਾਲ ਉਹ ਜਿਸ ਨਾਮੀ ਦਾ ਨਾਮ ਜਪ ਰਹੀ ਸੀ ਨਾ ਨਾਮੀ ਨੇ ਆਪ ਆ ਕੇ ਉਹਦੇ ਤੇ ਕਿਰਪਾ ਕੀਤੀ ਉਹਨੂੰ ਰੱਖ ਲਿਆ ਜਾਲਣ ਤੋਂ ਰੱਖ ਲਿਆ ਤੇ ਉਹਦੇ ਤੋਂ ਪ੍ਰੇਰਣਾ ਮਿਲੀ ਇਸ ਤਰ੍ਹਾਂ ਵੀ ਕਿਹਾ ਜਾ ਸਕਦਾ ਹੈ ਔਰ ਕਥਾ ਵੀ ਆਉਂਦੀ ਹੈ ਕਿ ਇਸ ਤਰ੍ਹਾਂ ਵੀ ਉਹਨੂੰ ਪ੍ਰੇਰਣਾ ਮਿਲੀ ਭਾਵ ਕਿਸੇ ਤਰ੍ਹਾਂ ਵੀ ਉਹਦਾ ਮਨ ਜਿਹੜਾ ਸੀ ਸਤਿਗੁਰੂ ਦੇ ਚਰਨਾਂ ਦੇ ਨਾਲ ਲੱਗਾ ਪ੍ਰਭੂ ਦੀ ਭਗਤੀ ਦੇ ਵਿੱਚ ਲੀਨ ਹੋਇਆ ਹੋਇਆ ਤੇ ਕਹਿੰਦੇ ਨੇ ਉਹ ਜਿਹੜਾ ਸੀ ਨਾ ਪ੍ਰਲਾਦ ਭਗਤ ਸਦਾ ਹੀ ਰਾਮ ਰਾਮ ਜਪਦਾ ਰਹਿੰਦਾ ਮਾਰਗ ਚਲਤ ਹਰੇ ਹਰ ਗਾਈਐ ਉਠਤ ਬੈਠਤ ਸੋਵਤ ਧਿਆਈਐ ਉਠਤ ਬੈਠਤ ਸੋਵਤ ਜਾਗਤ ਹਰ ਧਿਆਈਐ ਸਗਲੇ ਅਵਰਦਾ ਜੀਓ ਸਦਾ ਹੀ ਕਹਿੰਦੇ ਨਾਮ ਜਪਣ ਜਪਣਾ ਚਾਹੀਦਾ ਸਦਾ ਹੀ ਜਪਣਾ ਚਾਹੀਦਾ ਮਹਾਂਪੁਰਖਾਂ ਕੋਲੋਂ ਸਿਆਣਿਆਂ ਕੋਲੋਂ ਸੁਣਿਆ ਪ੍ਰੇਰਣਾ ਮਿਲੀ ਤੇ ਨਾਮ ਜਪਦਾ ਹੁਣ ਸਦਾ ਹੀ ਨਾਮ ਜਪ ਜਪ ਕੇ ਐਸਾ ਮਾਨੋ ਦਾ ਹੋ ਗਿਆ ਨਿਰਮਲ ਉਧਰ ਪਿਤਾ ਦੀ ਰੋਜ਼ ਪ੍ਰਤਾੜਨਾ ਹੁੰਦੀ ਹੈ ਮੈਂ ਹੁਣ ਜ਼ਿਆਦਾ ਇਹ ਵਿਸਥਾਰ ਵਿੱਚ ਨਹੀਂ ਜਾਣਾ ਸਮਾਂ ਇਜਾਜ਼ਤ ਨਹੀਂ ਦਿੰਦਾ ਤੇ ਪ੍ਰਲਾਦ ਭਗਤ ਜਿਹੜਾ ਨਾਮ ਜਪਦਿਆਂ ਹੋਇਆ ਉਹਦੇ ਪਿਓ ਨੇ ਤਸੀਹੇ ਦਿੱਤੇ ਇਹ ਭਾ ਪਰਬਤ ਤੋਂ ਥੱਲੇ ਸੁੱਟਿਆ ਹਾਥੀ ਅੱਗੇ ਪਾਇਆ ਜਲ ਵਿੱਚ ਡੋਬਿਆ ਤੇ ਅਖੀਰ ਦੇ ਵਿੱਚ ਉਹਦੀ ਭੂਆ ਸੀ ਪ੍ਰਲਾਦ ਭਗਤ ਦੀ ਹੋਲਕਾ ਉਹਦੀ ਗੋਦ ਵਿੱਚ ਬਿਠਾਇਆ ਉਹਨੂੰ ਵਾਰ ਸੀ ਕਿ ਤੈਨੂੰ ਅੱਗ ਨਹੀਂ ਸਾੜ ਸਕਦੀ ਉਹਦੀ ਤੇ ਤੂੰ ਇਹਨੂੰ ਗੋਦ ਵਿੱਚ ਲੈ ਕੇ ਬਹਿ ਜਾ ਤੇ ਅਸੀਂ ਚਿਖਾ ਬਣਾ ਕੇ ਅੱਗ ਲਾ ਦਿੰਦੇ ਹਾਂ ਭਲਾ ਫਿਰ ਕਿਸ ਤਰ੍ਹਾਂ ਬਚੇਗਾ ਇਹ ਤੇ ਮਹਾਪੁਰਸ਼ ਜਦੋਂ ਹੋਲਕਾ ਦੀ ਗੋਦ ਵਿੱਚ ਬਿਠਾ ਕੇ ਅੱਗ ਲਾ ਦਿੱਤੀ ਗਈ ਚਿਖਾ ਨੂੰ ਤੇ ਉਹੋ ਹੀ ਗੱਲ ਹੋਈ ਜਿਹੜੀ ਆਪਾਂ ਹੁਣੇ ਪੜੀ ਸੀ ਜਲੇ ਨਾ ਡੂਬੇ ਗੁਰ ਪ੍ਰਸਾਦ ਗੁਰੂ ਦੀ ਕਿਰਪਾ ਦੇ ਨਾਲ ਉਹ ਨਹੀਂ ਸੜਿਆ ਤੇ ਹੋਲਕਾ ਜਿਹੜੀ ਸੀ ਉਹ ਸੜ ਗਈ ਕਿਉਂਕਿ ਉਹ ਨਾਮ ਨਹੀਂ ਸੀ ਜਪਦੀ ਭਾਵੇਂ ਵਰਦਾਨ ਕੁਝ ਵੀ ਹੋਵੇ ਮਨ ਨਿਰਮਲ ਨਹੀਂ ਸੀ ਇਹਦਾ ਮਨ ਨਿਰਮਲ ਸੀ ਬੱਚੇ ਨੂੰ ਬਚਾਉਣਾ ਸੀ ਭਗਵਾਨ ਨੇ ਅੱਜ ਆ ਕਥਾਵਾਂ ਨਹੀਂ ਸਨ ਹੋਣੀਆਂ ਜੇ ਐਸੀ ਕਿਰਪਾ ਨਾ ਕਰਦੇ ਭਗਵਾਨ ਤੇ ਆਪਣੇ ਭਗਤ ਦੀ ਲਾਜ ਭਗਵਾਨ ਸ਼ੁਰੂ ਤੋਂ ਰੱਖਦੇ ਹੀ ਆਏ ਨੇ ਆਓ ਇੱਕ ਛੋਟੀ ਜੀ ਧਾਰਨ ਪੜ ਕੇ ਥੋੜਾ ਅੱਗੇ ਚੱਲਾਂਗੇ हाँ, बस में होते हे आए भगवान भगत के बस में होते आए होते बस में होते बस में होते बस में होते बस में होते बस में होते बस में होते ਸਦਾ ਆਪਣੇ ਭਗਤਾਂ ਦੀ ਲਾਜ ਸਤਜੁਗ ਤੈ ਮਾਣਿਓ ਛਲਿਓ ਬਲਬਾਵਨ ਭਾਇਓ ਬੜੀਆਂ ਲੰਮੀਆਂ ਗੱਲਾਂ ਹਨ ਮਹਾਂਪੁਰਸ਼ੋ ਸਦਾ ਲਾਜ ਰੱਖਦਾ ਆਇਆ ਸਤਜੁਗ ਤੋਂ ਲੈ ਕੇ ਹੁਣ ਤੱਕ ਇਸ ਸਮੇਂ ਤੱਕ ਸੋ ਗੱਜ ਕੇ ਆਖੋ ਸਾਰੇ ਜਣੇ ਇੱਕ ਵਾਰੀ ਤਨ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਇਹ ਜਿੱਤ ਭਾਵੇਂ ਧਰਮ ਦੀ ਹੋਈ ਸੀ ਇਸ ਦਿਨ ਤੇ ਪਰ ਇਹ ਵਿਗੜ ਚੁੱਕਾ ਸੀ ਜ਼ਮਾਨਾ ਲੋਕੀ ਇਸ ਨੂੰ ਇੱਕ ਦੂਸਰੇ ਦੇ ਉੱਤੇ ਖੇਹ ਸੁੱਟ ਕੇ ਜਦੋਂ ਹੋਲਕਾ ਸੜ ਗਈ ਪ੍ਰਲਾਦ ਬਚ ਗਿਆ ਲੋਕਾਂ ਨੇ ਖੁਸ਼ੀ ਮਨਾਈ ਪਿੰਡ ਦੇ ਨੇ ਭਗਤ ਜਨਾਂ ਨੇ ਤੇ ਖੁਸ਼ੀ ਮਨਾਈ ਗੁਰ ਸੇਵਾ ਕਰ ਨਮਸਕਾਰ ਆਜ ਹਮਾਰੇ ਮੰਗਲਚਾਰ ਸਾਰਿਆਂ ਨੇ ਖੁਸ਼ੀ ਮਨਾਈ ਤੇ ਇਸੇ ਤਰ੍ਹਾਂ ਹੀ ਸਮਾਂ ਬੀਤਦਾ ਗਿਆ ਅੱਗੇ ਚੱਲ ਕੇ ਵਿਗੜ ਗਿਆ ਲੋਕਾਂ ਨੇ ਘਰਾਂ ਵਿੱਚ ਸ਼ਰਾਬਾਂ ਪੀਣੀਆਂ ਕਬਾਬਾਂ ਖਾਣੀਆਂ ਬੁਰੇ ਕਰਮ ਕਰਨੇ ਅਖਾੜੇ ਲੱਗਣੇ ਤੇ ਕੰਜਰੀਆਂ ਨਚਾਉਣੀਆਂ ਮਹਾਂਪੁਰਸ਼ੋ ਐਸਾ ਜ਼ਮਾਨਾ ਇਹ ਖੁਸ਼ੀ ਦੇ ਸਮੇਂ ਵਿੱਚ ਵਿਗੜ ਗਿਆ ਖੁਸ਼ੀ ਮਨਾਉਂਦਿਆਂ ਮਨਾਉਂਦਿਆਂ ਲੋਕ ਉਲਟ ਪਾਸੇ ਨੂੰ ਚੱਲ ਗਏ ਤੇ ਇਸ ਤਰ੍ਹਾਂ ਜਦੋਂ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਸੰਸਾਰ ਵਿੱਚ ਆਏ ਉਹਨਾਂ ਨੇ ਆ ਕੇ ਫਿਰ ਖਾਲਸੇ ਨੂੰ ਅੰਮ੍ਰਿਤ ਦੀ ਦਾਤ ਦਿੱਤੀ ਖਾਲਸਾ ਸਜਾਇਆ ਸਮਾ ਮਹਾਂਪੁਰਸ਼ੋ ਵਿਸਥਾਰ ਨਾਲ ਕਹਿਣ ਦਾ ਇਜਾਜ਼ਤ ਨਹੀਂ ਦਿੰਦਾ ਉਹਨਾਂ ਨੇ ਇਸ ਦਿਨ ਨੂੰ ਹੋਲੀ ਤੋਂ ਹੋਲਾ ਤਬਦੀਲ ਕਰ ਦਿੱਤਾ ਹੋਲੀ ਤੋਂ ਹੋਲਾ ਬਣਾ ਦਿੱਤਾ ਉਹਨਾਂ ਨੇ ਅਨੰਦਪੁਰ ਸਾਹਿਬ ਹੋਲਾ ਮਨਾਇਆ ਗਿਆ ਇਸ ਦਿਨ ਤੇ ਤੇ ਲੋਕੀ ਜਿਹੜੇ ਸਨ ਇਸ ਨਸ਼ਿਆਂ ਦੇ ਵਿੱਚ ਡੁੱਬੇ ਹੋਏ ਮਲੀਨ ਹੋਈ ਹੋਈ ਆਤਮਾ ਸੀ ਲੋਕਾਂ ਦੀ ਸਤਿਗੁਰੂ ਦਾ ਦਰਸ਼ਨ ਕਰਦੇ ਨੇ ਇਸ ਤਰ੍ਹਾਂ ਕਥਾ ਕੀਰਤਨ ਹੁੰਦਾ ਹੈ ਤੇ ਬਲਹਾਰ ਜਾਂਦੇ ਨੇ ਆਪਣੇ ਸਤਿਗੁਰੂ ਤੋਂ ਤੇ ਕਹਿੰਦੇ ਹਨ ਖੁਸ਼ੀ ਦਾ ਦਿਨ ਆਇਆ ਸਾਡੇ ਵਾਸਤੇ ਆਜ ਹਮਾਰਾ ਮੰਗਲਚਾਰ ਇਸ ਤਰ੍ਹਾਂ ਕਰਕੇ ਹੋਰ ਅੱਗੇ ਚੱਲ ਕੇ ਤੁਹਾਨੂੰ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਐਸ ਹੋਲੇ ਨੂੰ ਹੋਰ ਵਿਸਥਾਰ ਦਿੱਤਾ ਬੜੀ ਦੂਰੋਂ ਨੇੜਿਓਂ ਸਾਧ ਸੰਗਤ ਨੂੰ ਇਕੱਤਰ ਕਰਕੇ ਉਹਨਾਂ ਨੇ ਹੋਲਾ ਆਰੰਭ ਕੀਤਾ ਫਿਰ ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਜੀ ਨੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੇ ਨਾਲ ਸਤਿਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਜੀ ਦਾ ਦਿਨ ਜੋੜਿਆ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਨੇ ਤ੍ਰਿਵੇਣੀ ਸੰਗਮ ਬਣਾਇਆ ਜਿਹੜਾ ਕੱਲ ਦਾ ਦਿਨ ਸੀ ਉਹ ਸਤਿਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਪਰਬ ਸੀ ਜਿਹੜਾ ਅੱਜ ਦਾ ਦਿਨ ਹੈ ਇਹ ਹੋਲੇ ਦੇ ਨਿਮਿਤ ਹੈ ਸਾਰਾ ਦਿਨ ਉਹ ਜਿਹੜਾ ਕੱਲ ਨੂੰ ਦਿਨ ਆਵੇਗਾ ਤਾਂ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੀ ਯਾਦ ਵਿੱਚ ਉਹ ਮੇਲੇ ਲੱਗਣਗੇ ਮਹਾਂਪੁਰਸ਼ੋ ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਯਾਦ ਕਰਨਾ ਹੈ ਆਪਾਂ ਇਹ ਖੁਸ਼ੀ ਦਾ ਦਿਹਾੜਾ ਹੈ ਅਧਰਮੀ ਬੰਦਾ ਜਿਹੜਾ ਉਹ ਹਾਰ ਗਿਆ ਪ੍ਰਲਾਦ ਨੂੰ ਜਿੱਤ ਦਵਾਈ ਤੇ ਹਰਨਾਕਸ਼ ਨੂੰ ਮਾਰਿਆ ਭਗਵਾਨ ਨੇ ਆ ਕੇ ਆਪ ਆਪ ਜੀ ਨੇ ਬੜੇ ਪ੍ਰਸੰਗ ਸੁਣੇ ਨੇ ਬੜੀਆਂ ਕਥਾ ਸੁਣੀਆਂ ਹਨ ਮੈਂ ਵਿਸਥਾਰ ਦੇ ਵਿੱਚ ਨਾ ਜਾਂਦਾ ਹੋਇਆ ਸਮਾਂ ਦੱਸ ਦੇਣਾ ਜੀ ਤੇ ਇੱਕ ਵਾਰੀ ਉਹੋ ਹੀ ਗੱਲ ਫੇਰ ਆਪਾਂ ਆਖ ਲਈਏ ਸਾਰੇ ਰਲ ਕੇ ਸਤਿਗੁਰੂ ਦਾ ਜਸ ਤੇ ਕਹਿੰਦੇ ਨੇ ਸੈਲ ਨਮਾਤੇ ਹਉ ਚੀਟੀ ਕਹਾ ਚੁਕਵੋ ਤਾਤੇ ਤੇ ਹੀ ਧਾਰਨੇ ਕਰੀ ਫੇਰ ਰਲ ਕੇ ਪੜ ਲਈਏ ਉਸ ਤੋਂ ਬਾਅਦ ਆਪਾਂ ਹੁਕਮ ਮੰਨਣਾ ਪ੍ਰਬੰਧਕਾਂ ਦਾ ਆਓ ਰਲ ਕੇ ਪੜੀਏ ਆਜ ਹਮਾਰੇ ਇਹ ਮੰਗਲ ਚਾਰ ਆਜ ਹਮਾਰੇ ਮੰਗਲ ਚਾਰ ਆਜ ਹਮਾਰੇ ਮੰਗਲ ਚਾਰ ਇੰਨੀਆਂ ਕੀ ਅਰਜ਼ਾਂ ਕਰਕੇ ਆਪ ਜੀ ਤੋਂ ਖਿਮਾ ਮੰਗਾਂਗਾ ਸਾਧ ਸੰਗਤ ਜੀ ਸਾਰੀ ਸਾਧ ਸੰਗਤ ਜੀ ਨੂੰ ਆਪ ਜੀ ਦੇ ਚਰਨਾਂ ਦੇ ਵਿੱਚ ਨਮਸਕਾਰ ਸਾਰੇ ਗੱਜ ਕੇ ਆਖੋ ਧੰਨ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਸਤਿ ਸ੍ਰੀ ਅਕਾਲ ਪਰਮ ਸਤਕਾਰਯੋਗ ਗੁਰੂ ਸਾਰੀ ਸਾਧ ਸੰਗਤ ਜੀਓ ਤੁਹਾਡੇ ਸਾਹਮਣੇ ਸੰਤ ਅਵਤਾਰ ਸਿੰਘ ਜੀ ਬੜਾ ਮਨੋਹਰ ਕੀਰਤਨ ਕੀਤਾ ਇਹਨੂੰ ਆਂਦਨ ਵਿਦਵਾਨੀ ਅੱਧੇ ਘੰਟੇ ਚੋਂ 5-4 1.54 ਗੱਲਾਂ ਕਰ ਗਏ ਨੇ ਜਿਹੜਾ ਅਸਲੀ ਹੋਲੇ ਦਾ ਦਿਨ ਸੀ ਪਰ ਰਾਤ ਦਾ ਹੋਣਾ ਤੇ ਨਾਖਿਸ਼ ਦੀ ਖੈ ਉਹ ਵੀ ਸੁਣਾਤਾ ਹੈ ਸਤਿਗੁਰੂ ਗੋਬਿੰਦ ਸਿੰਘ ਵਾਲ ਸੱਚੇ ਪਾਤਸ਼ਾਹ ਵੱਲ ਇਸ਼ਾਰਾ ਕਰ ਗਏ ਨੇ ਸਤਿਗੁਰੂ ਪਾਲਕ ਸਿੰਘ ਵਾਲ ਸਤਿਗੁਰੂ ਪ੍ਰਤਾਪ ਸਿੰਘ ਵਾਲ ਤੇ ਮੌਜੂਦਾ ਸਤਿਗੁਰੂ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਦਾ ਵੀ ਅਖੀਰ ਤੇ ਇੱਕ ਵਾਰੀ ਨਾਂ ਲਈਏ ਨਾ ਤੇ ਸਾਰੇ ਵਾਣਾ ਦੇ ਉੱਤੇ ਸੁਹਾਗਾ ਫਿਰ ਜਾਂਦਾ ਉਹ ਵੀ ਉਹਨਾਂ ਕਿਰਪਾ ਕਰ ਦਿੱਤੀ ਹੈ ਬਹੁਤ ਵਧੀਆ ਅੱਧੇ ਘੰਟੇ ਇਹਦਾ ਨਾਮ ਵਿਦਵਾਨੀ ਹੈ ਜਿਹੜਾ ਆਪਣੇ ਜਿਹੜਾ ਅਕੀਦਾ ਜਿਹੜਾ ਉੱਥੇ ਵੀ ਆ ਕੇ ਗੁਰ ਝਾੜੇ ਤੇ ਜੋ ਕੋਈ ਦਿਹਾਰ ਹੈ ਉਹਨੂੰ ਵੀ ਮਨਾਉਂਦਾ ਉਹਦੇ ਬਾਬਤ ਗੱਲ ਕਰੇ ਵਕਤਾ ਜਿਹੜਾ ਤਾਂ ਹੀ ਸ਼ੋਭਾ ਪਾਉਂਦਾ